ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨ ਹਾਰ ਜਾ ਕੈ ਸਿਮਰਨ ਉਧਿਐ ਨਾਨਕ ਤਿਸ ਬਲਿਹਾਰ ਅਸਪਦੀ ਟੂਟੀ ਗਾਢਨ ਹਾਰ ਗੋਪਾਲ ਸਰਬ ਜੀ ਆਇਆ ਪੇ ਪ੍ਰਤਿਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰਿ ਜਾਪੇ ਅਬਨਾਸੀ ਪ੍ਰਭ ਆਪੇ ਆਪ ਆਪਣ ਕੀਆ ਕਛੂ ਨ ਹੋਏ ਜੇ ਸੌ ਪ੍ਰਾਨੀ ਲੋਚੈ ਕੋਏ ਤਿਸ ਬਿਨ ਨਾਹੀ ਤੇਰਾ ਕਿਛ ਕਾਮ ਗਾਤੀ ਨਾਨਕ ਜਪ ਏਕ ਹरि ਨਾਮ ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋਤਿ ਸਗਲ ਘਟ ਸੋ ਹੈ ਧਨਵੰਤਾ ਹੋਏ ਕਿਆ ਕੋ ਗਰਬੈ ਜਾ ਸਭ ਕੇ ਤਿਸ ਕਾ ਦਿਆ ਦਰਬੈ ਆਤੀ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਤਾਵੈ ਜੇ ਕੋ ਹੋਏ ਬਹਿ ਦਾਤਾਰੋ ਤਿਸ ਦੇਨ ਹਾਰ ਜਾਣੈ ਗਾਵਾਰੋ ਜਿਸ ਗੁਰ ਪ੍ਰਸਾਦ ਟੂਟੈ ਹਉ ਰੋਗ ਨਾਨਕ ਸੋ ਜਨ ਸਦਾ ਅਰੋਗ ਜਿਉ ਮੰਦਰ ਕੋ ਥਾਮੈ ਥੰਮਨ ਤਿਉ ਗੁਰ ਕਾ ਸ਼ਬਦ ਮਨ ਹੈ ਅਸਥੰਮਨ ਜਿਉ ਪਾਖਾਨ ਨਾਵ ਚੜਿ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜਿਉ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜਿਉ ਮਹਾ ਉਦਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤੈਨ ਸੰਤਨ ਕੀ ਬਾਛਾ ਤੂਰੇ ਨਾਨਕ ਕੀ ਹਰਿ ਲੋਚਾ ਪੂਰੇ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇਗਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੁਤ ਸਹਿ ਚਿਤਾਰ ਜੋ ਕਛ ਕਰੈ ਸੋਈ ਸੁਹਮਾਨ ਭੂਲਾ ਕਾਹੇ ਫਿਰੈ ਅਜਾਨ ਕੌਣ ਬਸਤ ਆਈ ਤੇਰੇ ਸੰਗ ਲਪਟਰੇ ਹੋ ਰਸ ਲੋਭੀ ਪਤੰਗ RAM ਨਾਮ ਜਪ ਹਿਰਦੇ ਮਾਹੇ ਨਾਨਕ ਪਤੀ ਸੇਤੀ ਘਰ ਜਾਹੇ ਜਿਸ ਬਖਰ ਕੋ ਲੈਣ ਤੂੰ ਆਇਆ RAM ਨਾਮ ਸੰਤਨ ਘਰ ਪਾਇਆ ਤਾਜੇ ਅਭਿਮਾਨ ਉਲੇ ਮਨ ਮੋਲੇ ਰਾਮ ਨਾਮ ਹਿਰਦੇ ਮੈਂ ਤੋਲੇ ਲਾਜ ਖੇਪ ਸੰਤਾ ਸੰਚਾਲ ਜਬਰ ਤਿਆਗ ਵਿਖਿਆ ਜੰਜਾਲ ਤਨ ਧਨ ਕਹੈ ਸਭ ਕੋਏ ਮੂਕੂਜਲ ਹਰ ਦਰਗਾ ਸੋਏ ਇਹੋ ਵਾਪਾਰ ਮਿਰਲਾ ਵਾਪਾਰ ਵਾਪਾਰੈ ਨਾਨਕ ਤਾ ਕੈ ਬਲਿਹਾਰ ਬਲਿਹਾਰੈ ਚਰਨ ਸਾਧ ਕੇ ਧੋਏ ਤੋਏ ਪੀਓ ਅਰਕ ਸਾਧ ਕਉ ਆਪਣਾ ਜੀਓ ਸਾਧ ਕੀ ਧੂਰ ਕਰਹੁ ਇਸਨਾਨ ਸਾਧ ਉਪਰ ਜਾਈਐ ਪ੍ਰਵਾਨ ਸਾਧ ਸੇਵਾ ਵਡ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨਕ ਵਿਗਨ ਤੇ ਸਾਧੂ ਰਾਖੈ ਹਰਿ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਗਹੀ ਸੰਤਹ ਆ ਸਰਬ ਸੂਖ ਨਾਨਕ ਤੇ ਪਾਇਆ ਮਿਰਤ ਕਉ ਜੀਵਾਲਨ ਹਾਰ ਭੂਖੇ ਕਉ ਤੇ ਆਧਾਰ ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਾਣ ਨਾ ਪਾਏ ਸਭ ਕਿਛ ਤਿਸ ਕਾ ਉਹ ਕਰਨਾ ਜੋਗ ਤਿਸ ਦਿਨ ਦੂਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲ ਇਹ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਭ ਜੀਤ ਭਗਤ ਭਗਤ ਸੁਣੀਐ ਤਿਹੁ ਲੋਏ ਜਾ ਕੈ ਹਿਰਦੈ ਏਕੋ ਹੋਏ ਸੱਚ ਕਰਨੀ ਸੱਚ ਤਾ ਕੀ ਰਹਤ ਸੱਚ ਹਿਰਦੈ ਸਤ ਮੁਖ ਕਹਤ ਸਾਚੀ ਦ੍ਰਿਸ਼ਟ ਸਾਚਾ ਆਕਾਰ ਵਿਚਾਰੋ ਸਚ ਵਰਤੈ ਸਾਚਾ ਪਾਸਾਰ ਪਾਰ ਬ੍ਰਹਮ ਜਿਨ ਸੱਚ ਕਰਿ ਜਾਤਾ ਨਾਨਕ ਸੋ ਜਨ ਸੱਚ ਸਮਾਤਾ